ਸੰਤ ਭੇਟਿਆ ਨਾਨਕ ਮਨ ਪਰਗਾਸ ਜਾਹੀ ਕੁਲ ਤੇ ਪ੍ਰਗਟ ਹੋਈ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਦ ਕੋ ਮੇਰੀ ਹੈ ਪਰਣਾਮ ਸਤਿਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਆਪਣੀ ਮਨ ਬੇਤੀ ਇਕਾਗਰ ਕਰਨ ਲਈ ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਸਤਿਗੁਰੂ ਪ੍ਰਤਾਪ ਸਿੰਘ ਫੇਰ ਆਖੋ ਧੰਨ ਸਤਿਗੁਰੂ ਜਗਜੀਤ ਸਿੰਘ ਗੁਰਮੁਖੋ ਸਤਿਗੁਰਾਂ ਦੀ ਬਖਸ਼ਿਸ਼ ਨਾਲ ਸਾਧ ਸੰਗਤ ਇਕੱਤਰ ਹੁੰਦੀ ਹੈ ਇਹ ਕਿਸੇ ਦੇ ਵਸ ਦੀ ਗੱਲ ਨਹੀਂ ਹੈ ਸਮਾਂ ਕਲਯੁਗ ਦਾ ਹੈ ਮੁਕਾਬਲਾ ਚੱਲ ਰਿਹਾ ਹੈ ਜਿਹੜਾ ਕਲਯੁਗ ਹੈ ਉਸ ਨੇ ਆਪਣਾ ਕੰਮ ਕਰਨਾ ਹੈ ਕਿ ਉਹਦੇ ਰਾਜ ਦੇ ਵਿੱਚ ਕੋਈ ਸ਼ੁਭ ਕਰਮ ਜਿਹੜਾ ਉਹ ਨਹੀਂ ਉਸਨੇ ਸਿਰੇ ਚੜਨ ਦੇਣਾ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਗੁਰਬਾਣੀ 'ਚ ਕਿ ਜੇ ਕੋ ਸਤ ਕਰੇ ਸੁਛੀ ਜੇ ਤਪ ਕਰ ਤਪ ਨਾ ਹੋਈ ਜੇ ਕੋ ਨਾਉ ਲੈ ਬਦਨਾਮੀ ਕਲ ਕੇ ਲਖਣੇ ਕਲਯੁਗ ਦੇ ਲੱਛਣ ਹਨ ਉਹਦਾ ਸਾਡੇ ਮਨਾਂ ਤੇ ਰਾਜ ਹੈ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਜੀ ਨੇ ਹੁਕਮਨਾਮੇ 'ਚ ਇੱਕ 'ਚ ਲਿਖਿਆ ਸੀ ਕਿ ਕਾਮ ਕ੍ਰੋਧ ਨੂੰ ਛੁੱਟੀ ਮਿਲ ਗਈ ਹੈ ਉਹਨਾਂ ਆਪ ਦਿੱਤੀ ਹੈ ਤੋ ਵਿਹਾਰ ਘਟ ਕਰੋ ਤੇ ਭਜਨ ਬਾਣੀ ਜ਼ਿਆਦਾ ਕਰੋ ਸਮਾਂ ਐਸਾ ਹੈ ਕਿ ਉਸ ਨੇ ਸਾਡੇ ਮਨਾਂ ਤੇ ਇਹ ਪ੍ਰਭਾਵ ਪਾ ਦਿੱਤਾ ਹੈ ਪ੍ਰਸਾਦਾ ਪਾਣੀ ਸਭ ਨੂੰ ਮਿਲਦਾ ਹੈ ਤੋ ਇਸ ਤੇ ਅਸੀਂ ਗੁਰਬਾਣੀ ਜਿਹੜੇ ਪੜ੍ਹਦੇ ਸਤਿਗੁਰੂ ਜਗਜੀਤ ਸਿੰਘ ਜੀ ਵੀ ਮੌਕੇ ਦੇ ਮਾਲਕ ਉਹ ਸਾਨੂੰ ਗੁਰਬਾਣੀ ਦਾ ਬਹੁਤ ਤਗੀਦ ਕਰਦੇ ਹਨ ਅ ਸਾਡਾ ਕੰਮ ਜਿਹੜਾ ਖਰਾਬ ਹੋ ਰਿਹਾ ਉਹ ਅਸੀਂ ਬਾਣੀ ਤੋਂ ਦੂਰ ਚਲੇ ਗਏ ਹਾਂ ਗੁਰਬਾਣੀ ਪੜਨ ਦਾ ਸਾਡੇ ਪਾ ਟਾਈਮ ਨਹੀਂ ਫੇਰ ਉਸ ਨੂੰ ਵਿਚਾਰਨ ਦੀ ਲੋੜ ਹੈ ਮਹਾਪੁਰਸ਼ਾਂ ਪਾਸੋਂ ਮੈਨੂੰ ਸਤਿਗੁਰੂ ਪ੍ਰਤਾਪ ਸਿੰਘ ਜੀ ਪਹਿਲੇ ਦੌਰੇ ਅਫਰੀਕਾ ਦੇ ਸੰਥਾ ਦੇ ਕੇ ਪੜਾਉਂਦੇ ਸਨ ਤੋ ਗੁਰ ਕੀ ਬਾਣੀ ਗੁਰ ਤੇ ਜਾਤੀ ਸਤਿਗੁਰੂ ਤੋਂ ਉਸ ਬਾਣੀ ਦਾ ਬੋਧ ਮਿਲਦਾ ਉਹ ਬਾਣੀ ਜੀਵਨ ਹੈ ਬਾਣੀ 'ਚ ਲਿਖ ਵੀ ਦਿੱਤਾ ਕਿ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਲਾਏ ਪੱਕਾ ਰੋਗੀ ਕੋੜੀ ਨੂੰ ਕਿਹਾ ਗਿਆ ਹੈ ਤੋ ਇਸ ਤੇ ਹੁਣ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਤੁਸੀਂ ਬਚਨ ਸੁਣੇ ਹਨ ਇਹ ਪਹਿਲੇ ਬਚਨ ਅਫਰੀਕਾ ਦੇ ਸਨ ਤੋਂ ਉਹ ਹੁਣ ਸਤਿਗੁਰੂ ਜਗਜੀਤ ਸਿੰਘ ਜੀ ਵੀ ਸਮੇਂ-ਸਮੇਂ ਨਾਲ ਸਾਨੂੰ ਉਪਦੇਸ਼ ਦਿੰਦੇ ਹਨ ਪਰ ਜਦੋਂ ਇਸ ਤਰ੍ਹਾਂ ਹੋਵੇ ਸਾਡੀ ਹਾਲਤ ਹੋ ਜਾਏ ਕਿ ਪੂਰਾ ਸਤਿਗੁਰ ਕਿਆ ਕਰੇ ਅਸੀਂ ਕਹਿੰਨੇ ਸਾਡੇ ਸਤਿਗੁਰ ਦੇ ਵਿੱਚ ਤੇ ਕੋਈ ਕਸਰ ਨਹੀਂ ਉਹ ਜਿਸ ਤਰ੍ਹਾਂ ਸੰਤ ਫਤਿਹ ਸੋਹਣਾ ਦਾ ਚਾਚਾ ਸੀ ਉਹ ਭਜਨ ਕਰਦੇ ਬੈਠੇ ਤੇ ਮਨ ਚ ਕੀ ਆ ਘੋੜੀ ਤੇ ਤੁਰੇ ਜਾਂਦੇ ਸੱਚ ਤੇ ਕਹਿੰਦੇ ਵੀ ਸਾਖੀਆਂ ਚ ਪੜਦੇ ਸੁਣਦੇ ਵੀ ਗੁਰੂ ਨਾਨਕ ਦੇਵ ਜੀ ਅੰਤਰ ਧਿਆਨ ਹੋ ਕੇ ਬਾਲੇ ਮਰਦਾਨੇ ਨੂੰ ਅੱਖਾਂ ਬੰਦ ਕਰਾ ਕੇ ਤੇ ਹਜ਼ਾਰਾਂ ਕੋਹਾਂ ਤੇ ਚਲੇ ਜਾਂਦੇ ਸਨ ਵੀ ਉਹ ਕੀ ਕਰਦੇ ਸੀ ਜਾਂ ਤੇ ਸਾਨੂੰ ਉਹ ਮੰਤਰ ਨਹੀਂ ਮਿਲਿਆ ਵੀ ਕਾਰਨ ਕੀ ਹੈ ਉਹ ਮਨ ਚ ਆਉਣ ਦੀ ਢੇਰ ਸਣੇ ਘੋੜੀ ਉੱਡ ਗਏ ਜਿਸ ਵੇਲੇ ਆਕਾਸ਼ ਚ ਉੱਡ ਗਏ ਇਹ ਸਤਿਗੁਰੂ ਜੀ ਦੀ ਹਜ਼ੂਰੀ ਚ ਪੰਡਤ ਗੋਪਾਲ ਸੋਹਣਾ ਦੇ ਲਫ਼ਜ਼ ਹਨ ਉਹ ਬੜੇ ਡਰੇ ਫੇ ਫੇ ਅਰਜ਼ ਕੀਤੀ ਭਈ ਸੱਚੇ ਪਾਤਸ਼ਾਹ ਮੈਂ ਭੁੱਲ ਗਿਆ ਭਈ ਸਤਿਗੁਰੂ ਵੀ ਹੋਈ ਹੈ ਤੇ ਨਾਮ ਵੀ ਹੋਈ ਹੈ ਤੋਂ ਅਸੀਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਸਾਡੇ ਕਰਨ ਦੇ ਵਿੱਚ ਕੁਤਾਹੀ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਨੇ ਖੰਡ ਪਾਠ ਦੀ ਮਰਜ਼ਾਦਾ ਦੱਸੀ ਇਹ ਜਿਹੜੇ ਸ਼ੁਭ ਕਰਮ ਸੀ ਗੁਰੂ ਰਾਮ ਸਿੰਘ ਜਦੋਂ ਪਰਦੇਸ ਚਲੇ ਗਏ ਹੁਣ ਤੇ ਸਾਡੀ ਉਹ ਖਿੱਚ ਨਹੀਂ ਰਹੀ ਉਹ ਵੈਰਾਗ ਨਹੀਂ ਸਾਡੇ 'ਚ ਰਿਹਾ ਸਤਿਗੁਰੂ ਪ੍ਰਤਾਪ ਸਿੰਘ ਜੀ ਵੈਰਾਗ ਨਾਲ ਲੈ ਕੇ ਚਲੇ ਗਏ ਮੈਂ ਇਹੋ ਹੀ ਚੀਜ਼ ਅਰਜ ਕੀਤੀ ਸੀ ਕਿ ਹੁਣ ਕਿਸੇ ਦੀ ਅੱਖ ਨਹੀਂ ਗਿੱਲੀ ਹੁੰਦੀ ਦਿਸਦੀ ਕਿਸ ਕਰਕੇ ਕਿ ਇਹ ਕੀਤੇ ਨਹੀਂ ਹੁੰਦੀ ਇਹ ਜਦੋਂ ਹੋਣ ਲੱਪਵੇ ਫਿਰ ਰੁਕਦੀ ਨਹੀਂ ਇਸ ਟਾਈਮ ਅਖੰਡ ਪਾਠ ਰੱਖਿਆ ਤੇ ਮੇਰੀ ਰੌਲ ਸਵੇਰੇ ਦਾ ਟਾਈਮ ਸੰਤ ਪ੍ਰੀਤਮ ਸੋਣੀ ਸ਼ੰਕਰ ਵਾਲੇ ਸੋਧੀ ਉਹ ਬੈਠੇ ਤੇ ਸ਼ਬਦ ਆ ਗਿਆ ਅੱਗੇ ਗਈ ਬਿਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਓ ਹੈ ਭਗਤ ਗੋਬਿੰਦ ਕਾ राख पे ਮੈਂ ਬਰਾਗੀ ਹੋ ਗਿਆ ਅਖੰਡ ਪਾਠ ਦੀ ਰੌਲ ਤੇ ਪਾਠ ਹੋਵੇ ਨਾ ਉਹ ਸ਼ਬਦ ਪੂਰਾ ਹੋਇਆ ਅੱਗੇ ਸ਼ਬਦ ਹੋਰ ਆ ਗਿਆ ਦਹਿ ਇਸ ਮੇਗ 76 ਘਟਾਂ ਘਟ ਦਾਮਨ ਚਮਕ ਲਰਾਇਓ ਸੇ ਅਕੇਲੀ ਨੀਂਦ ਨਾ ਨੈਣੋ ਪਰ ਪਰਦੇਸ ਸਦਾਇਓ ਰਜਾ ਦੇ ਮਾਲਕ ਸਨ ਐਸਾ ਹੜ ਆ ਗਿਆ ਕਿ ਮੈਨੂੰ ਤੇ ਫਿਕਰ ਪੈ ਗਿਆ ਕਿ ਮੈਂ ਖੰਡ ਪਾਠ ਦੀ ਰੌਲ ਤੇ ਬੈਠਾ ਤਾਂ ਵਿਗਨ ਪੈ ਜਾਗਾ ਮੇ ਤੋਂ ਪਾਠ ਅਰਜਾਂ ਕਰਕੇ ਬੜਾ ਕੁਛ ਕਰਕੇ ਮੈਂ ਪੰਜਾਂ ਮਿੰਟਾਂ 'ਚ ਠੀਕ ਹੋਇਆ ਉਹ ਮੈਂ ਜੇ ਅਰਜ ਕਰਦਾ ਸੀ ਕਿ ਉਹ ਵੈਰਾਗ ਸਤਗੁਰੂ ਰਾਮ ਸਤਗੁਰੂ ਪ੍ਰਤਾਪ ਸਿੰਘ ਜੀ ਨਾਲ ਲੈ ਗਏ ਉਹ ਇੱਕ ਪ੍ਰਮਾਣ ਦਿੰਦੇ ਹੁੰਦੇ ਸਨ ਸੰਤ ਗੁਰਬਖਸ਼ ਸਿੰਘ ਜੀ ਰਾਗੀ ਇਹ ਸਨ ਸਤਗੁਰੂ ਰਾਮ ਸਿੰਘ ਜੀ ਦੀ ਲੜਕੀ ਦੇ ਪੋਤਰੇ ਨੰਦਾਂ ਦੇ ਪੋਤਰੇ ਉਹ ਇਸ ਤਰ੍ਹਾਂ ਪ੍ਰਮਾਣ ਦੇ ਦਿੰਦੇ ਕਈ ਵਾਰੀ ਕਿ ਕਿੱਥੇ ਜਾ ਛੁਪਾਇਆ ਚਿਹਰਾ ਸੁੰਦਰ ਦੀਦਾਰ ਤੇਰਾ ਮਦਰ ਮਦਰ ਬਾਣੀ ਕਿਨਾ ਨੂੰ ਸੁਣਾਵਾਂ ਲੰਬੀ ਪੂਜਾ ਵਾਲੜੇ ਰੰਗੀਲੇ ਤੇ ਸ਼ਬੀਲੇ ਗੁਰੂ ਤੈਂੜੇ ਦੀਦਾਰ ਨੂੰ ਜਗਤ ਕੁਰਲਾਮਦਾ ਉਹ ਵਿਰਾਗ ਦਾ ਹੜ ਆ ਜਾਣਾ ਉਸੇ ਸਤਿਗੁਰੂ ਰਾਮ ਸਿੰਘ ਦੀ ਯਾਦ ਵਿੱਚ ਅਸੀਂ ਭਜਨ ਕਰਦੇ ਸੀ ਬਾਣੀ ਪੜ੍ਹਦੇ ਸੀ ਪਾਠ ਕਰਨ ਦਾ ਜਿੱਦਾਂ ਸਤਿਗੁਰੂ ਜਗਜੀਤ ਸਿੰਘ ਜੀ ਹੁਕਮ ਦਿੰਦੇ ਹਨ ਜੇ ਅਸੀਂ ਬਾਣੀ ਪੜਾਂਗੇ ਬਾਣੀ ਦੇ ਵਿੱਚੋਂ ਜੀਵਨ ਮਿਲਦਾ ਹੈ ਸਤਿਗੁਰੂ ਜਗਜੀਤ ਸਿੰਘ ਮੌਕੇ ਦੇ ਮਾਲਕ ਹੁੰਦੇ ਹੋਏ ਵੀ ਸਾਡੇ ਕੋਲ ਨਹੀਂ ਸਦਾ ਰਹਿ ਸਕਦੇ ਇਸੇ ਤਰ੍ਹਾਂ ਸਤਿਗੁਰੂ ਰਾਮ ਸਿੰਘ ਸਤਿਗੁਰੂ ਪ੍ਰਤਾਪ ਸਿੰਘ ਸਤਿਗੁਰੂ ਹਰੀ ਸਿੰਘ ਸਾਡੇ ਕੋਲ ਨਹੀਂ ਰਹਿ ਸਕਦੇ ਉਹਨਾਂ ਦੇ ਹੁਕਮ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਇਹ ਗੁਰਬਾਣੀ ਉਚਾਰਨ ਕੀਤੀ ਗਈ ਇਹ ਬਾਣੀ ਉਸ ਦੇ ਪਿਆਰ ਦੇ ਵਿੱਚ ਰਾਗ ਤੇ ਦਵੈਖ ਇਹ ਤੇ ਫੇਕੇ ਤੇ ਅਰਜ਼ਾਂ ਕਰਾਂਗਾ ਰਾਗ ਤੇ ਦਵੈਖ ਇਹ ਦੋਨੋਂ ਹੀ ਬਿਮਾਰੀਆਂ ਹਨ ਰਾਗ ਦਵੈਸ਼ ਦੇ ਵਿੱਚ ਹੀ ਅਸੀਂ ਸਾਰਾ ਜੀਵਨ ਬਤੀਤ ਕਰ ਦਿੰਨੇ ਹਾਂ ਰਾਗ ਪਿਆਰ ਦਾ ਨਾਮ ਹੈ ਤੇ ਦਵੈਸ਼ ਵੈਰ ਦਾ ਨਾਮ ਹੈ ਇਹ ਵੈਰ ਵਿਰੋਧ ਨੂੰ ਅਸੀਂ ਢੋਂਦੇ ਹੋਏ ਇਹਨਾਂ ਇਹ ਪੰਡ ਚੁੱਕੀ ਜਾਂਦੇ ਹੋਏ ਸਾਨੂੰ ਨਾਮ ਦਾ ਸਵਾਦ ਨਹੀਂ ਆਉਂਦਾ ਮੈਨੂੰ ਹੁਣੇ ਜੋਗਿੰਦਰ ਸਿੰਘ ਜੀ ਕਹਿੰਦੇ ਸੀ ਮੇਰੇ ਪੁਰਾਣੇ ਮੇਲੀ ਹੈ ਕਿ ਤੁਸੀਂ ਉਹ ਦੱਸੋ ਬੈਠਣਾ ਪਹਿਲੀ ਅਲਫ ਜਾਂ ਪਹਿਲਾ ਊੜਾ ਜਾਂ ਏ ਉਹ ਤੇ ਇਹ ਹੈ ਕਿ ਜਿਸ ਵੇਲੇ ਤੁਸੀਂ ਦੀਵਾਨ 'ਚ ਅਸਦ ਇਹਦੇ 'ਚ ਨਿਤਨੇਮ 'ਚ ਬੈਠੋ ਠੀਕ ਹੈ ਸਾਡੀਆਂ ਉਮਰਾਂ ਹੁਣ ਇਸ ਤਰ੍ਹਾਂ ਦੀਆਂ ਹੋ ਗਈਆਂ ਕਿ ਅਸੀਂ ਨਹੀਂ ਬੈਠ ਸਕਦੇ